ਚੌਪਈ ਜਹਾਂਗੀਰ ਜਬ ਤੱਕ ਸੁਹਾਵੇ ਬੁਰਕਾ ਪਹਿਰ ਨਾਰ ਇਕ ਆਵੇ ਖੀਸੇ ਕਾਟ ਬਹੁਣ ਕੇ ਲਈ ਨਿਜ ਮੋ ਕਿਸੂ ਨਾ ਦੇਖਣ ਦੇਈ ਤਾ ਕੋ ਭੇਦ ਏਕ ਨਰ ਪਾਇਓ ਔਰ ਨਾ ਕਾਹੂ ਤੀਰ ਜਿਤਾਇਓ ਪ੍ਰਾਤ ਭੈ ਆਈ ਤੇ ਜਾਨੀ ਚਿਤ ਕੇ ਬਿਖੈ ਇਹ ਮਤ ਠਾਨੀ ਪਨ ਹੀ ਹਾਥ ਆਪਨੇ ਲਈ ਅਦਿਕ ਮਾਰ ਤਾ ਤ੍ਰੀ ਕੋ ਦਈ ਸਤਰ ਛੋਰ ਆਈ ਕਿਉ ਚਾਰੀ ਜੂਤਨ ਸੋ ਕਮਰੀ ਕਰ ਡਾਰੀ ਦੋਰਾ ਕਮਰੀ ਕੈ ਜੂ ਤਨ ਦਈ ਭੂਖਣ ਲੈ ਉਤਾਰ ਕਿਹ ਨਿਮਿਤ ਆਈ ਹਾਂ ਐਸੋ ਬਚਨੋ ਚਾਰ ਚੌਪੀ ਸਭ ਹੂੰ ਇਹ ਚਿਤ ਮੈਂ ਜਾਣੀ ਤਾਂ ਕੀ ਨਾਰ ਤ੍ਰਿਆ ਪਹਿਚਾਨੀ ਬਿਨ ਪੂਛੇ ਪਤੇ ਕਿਉ ਆਈ ਜਾਤੇ ਆਜ ਮਾਰ ਤੈ ਖਾਈ ਜਬ ਲੋ ਤਾਹੈ ਤ੍ਰਿਆ ਸੁਧ ਆਈ ਤਬ ਲੋ ਗਇਓ ਵਹ ਪੁਰਖ ਲੁਕਾਈ ਤਾਤੇ ਤਰਸਤ ਨਾ ਤਹਾ ਪੁਨ ਗਈ ਚੋਰੀ ਕਰਤ ਹੁਤੀ ਤਜ ਦਈ ਇਤ ਸ੍ਰੀ ਚਿਤ੍ਰ ਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 121ਵਾਂ ਚਰਿਤਰ ਸਮਾਪਤ ਮਸਤ ਸੋ ਮਸਤੇ ਅਪਜੂ ਚੌਪਈ ਅਪੈ ਸਾਂਡ ਰਾਜਾ ਇਕ ਪਾਰੋ ਕਹਾ ਨੂਰ ਕੇ ਦੇ ਸੁਜਿਆਰੋ ਖਾਨ ਤਤਾਰ ਖੇਤ ਤਿਨ ਮਾਰਿਓ ਨਾਕਨ ਕੋ ਕੂਆ ਭਰ ਡਾਰਿਓ ਤਾ ਪੈਥੜੇ ਖਾਣ ਡਿਸਪਾਰੇ ਭਾਂਤ ਭਾਂਤ ਤੇ ਰਿਪਤ ਸੰਘਾਰੇ ਹਾਰੇ ਸਭੈ ਉਪਾਏ ਬਨਾਇਓ ਛਜੂਐ ਗਜੂਐ ਖਾਨ ਬੁਲਾਇਓ ਕਾਂਖ ਵਿਖੈ ਕਬੂਤਰ ਇਕ ਰਾਖਿਓ 300 ਬਚਨ 72 ਤੇ ਭਾਖਿਓ ਯਾ ਨਿਰਭ ਕੋ ਜੋ ਬੁਰਾ ਕੋ ਕਰ ਹੈ ਤਾ ਕੋ ਪਾਪ ਮੂਡ ਇਹ ਪਰ ਹੈ ਯਹ ਸੁਨ ਬਚਨ ਮਾਨ ਤੇ ਗਏ ਭੇਦ ਭੇਦ ਨਾ ਜੀਨਤ ਪਏ ਜਾਇ ਰਾਵ ਪ੍ਰਤ ਯਹ ਉਚਾਰੋ ਤਬ ਦੇਖਨ ਕੋਹੀਓ ਹਮਾਰੋ ਯੋ ਸੁਨ ਬਚਨ ਰਾਵ ਤੇ ਆਇਓ ਚਾਰ ਚਾਰ ਭੀਤਰ ਬੈਠਾਇਓ ਤਿਨ ਆਯੁ ਦੇਖਨ ਕੋ ਲਏ ਹਾਥੋ ਹਾਥ ਕਾੜ ਕਹਿ ਦੇ ਆਯੁ ਕਾੜ ਐਸ ਬਿਦੈ ਜੋਰੇ ਏਕ ਬਨਾਵਤ ਪਏ ਜਾ ਕੀ ਮਹਾ ਸੀਵ ਦੋਲੀਨੀ ਬਿਨ ਬਾਂਧੇ ਮੁਸ਼ਕੈ ਜਨ ਦੀਨੀ ਏਕ ਭਾਟ ਕੋ ਭੇਸ ਬਤਾਇਓ ਰਾਜਾ ਕੇ ਮੁਖ ਪੈ ਕਹਾਵਾਇਓ ਜੋ ਸਭ ਸ਼ਸਤਰ ਦੈ ਮੁਝ ਡਾਰੈ ਤਉ ਦਾਤਾ ਤੂੰ ਜਾਨ ਹਮਾਰੈ ਯਹ ਸੁਣ ਨਿਰਵਤ ਸ਼ਸਤਰ ਦਾ ਡਾਰੇ ਹੋਰ ਰਹੇ ਮੰਤਰੀ ਨਿਵਾਰੇ ਜਾਣਿਓ ਨਿਰਵਤ ਨਿਰਾਯੁਧ ਭਇਓ ਬਾਗੋ ਆਨ ਤਾਹੇ ਪਹਿਰਿਓ ਦੋਹਰਾ ਸੋ ਬਾਗੋ ਪਹਿਰਿਓ ਨਿਰਵਤ ਬਾਹ ਕੱਢੀ ਨਹ ਜਾਏ ਤੀਰ ਖਾਨ ਠਾਡੋ ਤੋ ਮੁਸ਼ਕੈ ਲਈ ਚਰਾਏ ਚਉਪਈ ਸੁੰਦਰ ਰਾਜ ਪੁੱਤਰ ਤਹ ਭਾਰੋ ਤੁਰਤ ਦੇ ਕਹਤਾਇ ਸੰਭਾਰੋ ਤਮਕ ਵਾਰ ਤਾਂ ਤੁਰਕੈ ਕੀਓ ਵਾਹਨ ਦੂ ਦੁਧਾ ਕਰ ਦਿਓ ਦੋਹਰਾ ਏਕ ਰਾਵ ਅਗਨਿਤ ਤੁਰਕ ਕਹਾ ਲਗ ਲਰੈ ਰਿਸਾਏ ਸੁੰਦਰ ਕਉ ਰਾਜਾ ਪਏ ਮਾਰਤ ਭੈ ਬਜਾਏ ਚੌਪੀ ਜਲ ਕੇ ਅਸੋ ਅਸਵੇਕ ਜਾਇਓ ਸੋ ਬਾਗਾ ਰਾਜਾ ਕੇ ਆਇਓ ਚਰਵੇਦਾਰ ਤਾਹੇ ਲੈ ਗਇਓ ਭੇਦ ਰਾਣੀਆਂ ਕੋ ਲੈ ਦਇਓ ਦੋਹਰਾ ਕੁੰਕਮ ਦੇ ਕਨਸਾਰ ਦੇ ਯੋ ਸ਼ਰਮਨਨ ਸੁਨ ਪਾਏ ਮਤੋ ਬੈੜ ਦੂ ਹੁਣ ਕੀਓ ਜੂਝ ਮਰਨ ਕੇ ਭਾਏ ਜੋ ਹਮਰੋ ਪਤ ਲਰਮਰੇ ਸਮੂਹ ਪਦਨ ਬ੍ਰਿਣ ਖਾਏ ਤੋ ਹਮਹੂ ਸਭ ਲਰਮਰੈ ਨਰਕੋ ਭੇਖ ਬਨਾਏ ਚਉਪਈ ਇਹ ਮੰਤਰ ਸਭ ਹੂਨ ਵਿਚਾਰਿਓ ਸਭ ਹੂ ਭੇਖ ਪੁਰਖ ਕੋ ਧਾਰਿਓ ਏਕ ਦਿਸ਼ਾ ਕੁੰਕਮ ਦੇ ਗਈ ਦੇ ਕਨਸਾਰ ਦੂਜ ਦਿਸ ਭਈ ਦੋਹਰਾ ਕੁੰਕਮ ਦੇ ਖਨਸਾਰ ਦੇ ਦੋ ਅਨੀ ਬਨਾਏ ਦੂਹ ਔਰ ਠਾਡੀ ਪਈ ਜੁਧ ਕਰਨ ਕੇ ਭਾਏ ਚੌਪੀ ਦੂਹ ਔਰ ਤੇ ਸ਼ਸਤਰ ਚਲਾਏ ਦੂਹ ਔਰ ਬਾਦ ਤਿਰ ਬਜਾਏ ਐਸੀ ਮਾਰ ਕਿਰਪਾਨ ਨਡਾਰੀ ਏਕ ਨਾ ਉਬਰੀ ਜੀਵਤ ਨਾਰੀ ਦੋਹਰਾ ਵਜਰਬਾਨ ਵਿਛੁਆਵ ਸਿਖ ਬਰਖਿਓ ਲੋਹ ਅਪਾਰ ਸਭ ਅਵਲਾ ਜੂਜਤ ਪਈ ਏਕ ਨਾ ਉਬਰੀ ਨਾਰੇ ਚੌਪਈ ਬਰਛੀ ਤੂੰ ਫਲੀ ਲੀਨੀ ਹਨ ਵਹਿ ਉਦਰ ਮੈ ਦੀਨੀ ਤੇ ਕੋ ਝਾਗ ਘਟਾਰਨ ਲਰੀ ਦੋ ਜੂਜ ਖੇਤ ਮੈਂ ਪਰੀ ਦੋਰਾ ਸਤਰਨ ਸੋ ਬਾਲਾ ਲਰੀ ਪ੍ਰੀਤ ਪਿਆ ਕੀ ਮਾਨ ਨਿਦ ਪਦ ਕੋ ਪਾਵਤ ਭਈ ਸੁਰਪੁਰ ਕੀਓ ਪਿਆਨ ਪ੍ਰੀਤ ਪਿਆ ਕੀ ਜੇ ਲਰੀ ਤਨ ਤਨ ਤੇ ਨਾਰ ਪੂਰ ਰਿਓ ਜਸ ਜਗਤ ਮੈਂ ਸੁਰਪੁਰ ਬਸੀ ਸੁਧਾਰ ਜੂਜ ਮਰੀ ਪੀ ਪੀਰ ਤ੍ਰਿਯ ਤਨਕ ਨਾ ਮੋਰਿਓ ਅੰਗ ਸੋ ਕਬ ਸਿਆਮ ਪੂਰਨ ਪਇਓ ਤਬ ਹੀ ਕਥਾ ਪ੍ਰਸੰਗ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 122 122ਵਾਂ ਚਰਿਤ੍ਰ ਸਮਾਪਤ ਮਸਤ ਸੁਖ ਮਸਤ ਅਪਜੂ ਚੌਪਈ ਦੇਵ ਅਦੇਵ ਮਿਲਤ ਸਭ ਭੈ ਛੀਰ ਸਮੁੰਦ ਮਥ ਵੇ ਕਹ ਗਏ 14 ਰਤਨ ਨਿਕਾਰੇ ਹੀ ਦਾਨੋ ਉਠੇ ਕੋਪ ਕਰ ਤਬ ਹੀ ਹਮ ਹੀ ਰਤਨ ਚੌਦ ਹੂੰ ਲੈ ਹੈ ਨਾ ਤਰ ਜੀਨ ਨ ਦੇਵਨ ਦੈ ਹੈ ਉਮੜੀ ਅਮਿਤ ਅਨਿਨ ਕੋ ਦਲ ਹੈ ਲਹੁ ਭਈਨ ਤੇ ਭਾਜ ਨਾ ਚਲ ਹੈ ਦੋਹਰਾ ਰਾਜ ਕਾਜ ਅਰ ਸਾਜ ਸਭ ਆਵਤ ਕਛ ਜੋ ਬਨਾਏ ਜੇਸ਼ਟ ਭਰਾਤ ਕੋ ਦੀਜੀਓ ਲਹਰੇ ਲਈ ਨ ਜਾਏ ਭੁਜੰਗ ਛੰਦ ਚੜੇ ਰੋਸ ਕਹਿ ਕਹਿ ਤਹੀ ਦੈਤ ਭਾਰੇ ਘੁਰੇ ਘੋਰ ਬਾਜੇ ਸੋ ਮਾਰੂ ਨਗਾਰੇ ਉਤੈ ਕੋਪ ਕਹਿ ਕਹਿ ਹਠੀ ਦੇਵ ਢੂਕੇ ਉਠੇ ਸੀ ਐਸੀ ਸੁਮਾਨੋ ਪਭੂਕੇ ਮੰਡੇ ਕੋਪ ਕਹਿ ਕਹਿ ਮਹਾਰੋਸ ਬਾਢੇ ਇਤੈ ਦੇਵ ਵਾਂਕੇ ਉਤੈ ਦੈਤ ਗਾਢੇ ਛਕੇ ਛੋਬ ਛਤਰੀ ਮਹਾ ਐਠ ਐਠੇ ਚੜੇ ਜੁਦ ਕਹਿ ਕਾਜ ਹੋਇ ਕਹਿ ਕੈਠੇ ਕਹੂੰ ਢੀਕ ਟਾਕੈ ਕਹੂੰ ਟੋਪ ਟੂਕੇ ਕੀਏ ਢੀਪ ਟਾਪੈ ਕਈ ਕੋਟ ਟੂਕੇ ਕਹੂੰ ਟਾਕ ਟੂਕੈ ਭਏ ਵੀਰ ਭਾਰੇ ਕਰੇਰੇ ਕਟੀਲੇ ਕਰੀ ਕੋਟ ਮਾਰੇ ਕਿਤੇ ਡੂਬ ਡੂਬੈ ਕਿਤੇ ਕਾਮ ਕੂਮੈ ਕਿਤੇ ਆਨ ਜੋਦਾ ਪਰੇ ਚੂ ਝੂਮੈ ਕਿਤੇ ਪਾਣੀ ਮੰਗੈ ਕਿਤੇ ਮਾਰੀ ਕੂਕੈ ਕਿਤੇ ਬਾੜ ਵਾਰੀ ਨਕੋ ਕਾੜ ਟੂਕੈ ਕਿਤੇ ਝੋਟ ਓਟੈ ਕਿਤੇ ਕੋਟ ਪੈਠੈ ਕਿਤੇ ਰਾਗ ਮਾਰੂ ਸੁਨੇ ਆਨ ਐਠੈ ਕਿਤੇ ਪੀਰ ਬਾਜੇ ਕਿਤੇ ਸੂਰ ਕੂਟੇ ਕਿਤੇ ਬਾਜ ਮਾਰੇ ਰਥੀ ਕਰੋਰ ਲੂਟੇ ਕਹੂੰ ਜਵਾਨ ਜੀਵੇ ਕਹੂੰ ਬਾਜ ਮਾਰੇ ਕਹੂੰ ਘੂਮ ਝੂਮੈ ਦਿੱਤਿਆ ਦਿੱਤੇ ਭਾਰੇ ਕਿਤੇ ਵੀਰ ਕਾਇਆਨ ਕਾਏ ਪਧਾਰੇ ਕਿਤੇ ਖੇਤ ਸੋਏ ਮਹਾਬੀਰ ਡਾਰੇ ਇਤੈ ਸੂਰ ਕੋ ਪਿਓ ਉਤੈ ਚੰਦਰ ਧਾਇਓ ਇਤੈ ਜੋਰ ਗਾੜੀ ਅਨੀ ਇੰਦਰ ਆਇਓ ਉਤੈ ਬੁੱਧਿ ਬਾਧੀ ਤੁਜਾ ਵੀਰ ਵਾਕੋ ਇਤੈ ਕਾਲ ਕੋ ਪਿਓ ਜਿਤੈ ਕੌਣ ਤਾਕੋ ਇਤੈ ਕੋਪ ਕੈ ਐਸ ਬਾਚੇ ਸਿਧਾਇਓ ਦੁਤੀਏ ਔਰ ਤੇ ਚਾਰ ਸ਼ੁਕਰਾ ਰਸਾਇਓ ਕੋਉ ਤੀਰ ਛੋਰੈ ਕੋਉ ਮੰਤਰ ਡਾਰੈ ਲਿਖੈ ਜੰਤਰ ਕੇਉ ਕੇਉ ਤੰਤਰ ਸਾਰੈ ਕਿਤੇ ਤੇਗ ਸੂਤੈ ਕਿਤੇ ਮਾਨ ਮਾਰੈ ਕਿਤੇ ਗੋਹਨੈ ਗੁਰਜ ਗੋਲੇ ਉਭਾਰੈ ਕਿਤੇ ਮੁਗਦਰ ਠਾਵੈ ਕਿਤੇ ਤੀਰ ਛੋਰੈ ਕਿਤੇ ਵੀਰ ਵੀਰਾਨ ਕੋ ਮੂਡ ਫੋਰੈ ਕਹੂੰ ਛਤਰ ਜੂਝੇ ਕਹੂੰ ਛਤਰ ਟੂਟੇ ਕਹੂੰ ਬਾਜ ਤਾਜੀ ਜਿਰਹ ਰਾਜ ਲੂਟੇ ਕਿਤੇ ਪਾਂਸ ਪਾਂਸੇ ਕਿਤੇ ਝੋਕ ਛੋਰੇ ਕਿਤੇ ਛਿਪਰ ਛੇਕੇ ਕਿਤੇ ਛੈਲ ਛੋਰੇ ਕਿਤੇ ਸੂਰ ਸ੍ਰੋ ਨਾਨਕੇ ਰੰਗ ਰੰਗੇ ਬਚੇ ਵੀਰ ਬਾਕਾਨ ਬਾਜੀ ਉਮੰਗੇ ਮਹਾ ਭੇਰ ਭਾਰੀ ਮਹਾ ਨਾਦ ਬਾਜੇ ਇਤੈ ਦੇਵ ਬਾਂਕੇ ਉਤੈ ਦੈਤ ਗਾਜੇ ਉਠਿਓ ਰਾਗ ਮਾਰੂ ਮਹਾ ਨਾਦ ਪਾਰੋ ਇਤੈ ਸੁੰਭ ਨੈ ਸੁੰਭ ਦਾਨੋ ਸੰਭਾਰੋ ਬਿੜਾ ਲਾਸ਼ ਜਵਾਲਾਸ਼ ਤੂਮ ਰਾਛ ਜੋਦੇ ਹਟੇ ਨਾ ਹਟੀਲੇ ਕਿਸੂ ਕੇ ਪ੍ਰਬੋਦੇ ਪਰਿਓ ਲੋਹ ਗਾੜੋ ਮਹਾ ਖੇਤ ਪਾਰੀ ਹਿਤੈ ਦੇਵ ਕੋਪੇ ਉਤੈ ਵੇ ਹਕਾਰੀ ਜੁਰੇ ਆਣ ਦੋ ਭਈਆ ਕੌਣ ਭਾਜੈ ਚਲੇ ਭਾਜਤਾ ਕੀ ਸੋ ਮਾਤਾਨ ਲਾਜੈ ਜੁਰੇ ਆਣ ਪਾਈ ਭਈਆ ਕੌਣ ਹਾਰੈ ਮਰੈ ਸਾਚ ਪੈ ਪਾਪ ਪਾਛੇ ਨ ਡਾਰੈ ਪਰੇ ਛੋਭ ਛਤਰੀ ਮਹਾ ਰੁਦਰ ਨਾਚੋ ਭਰਿਓ ਲੋਹ ਗਾੜੋ ਮਹਾ ਲੋਹ ਮਾਚੋ ਹਠੇ ਐਂਠ ਯਾਰੇ ਹਠੀ ਐਂਠ ਕੈ ਕੈ ਮਹਾ ਜੁਦ ਸੋਡੀ ਮਹਾ ਹੀਰ ਸਹਿ ਕੈ ਮਹਾ ਸੂਲ ਸਹਿ ਥੀਨ ਕੇ ਵਾਰ ਛੰਡੇ ਇਤੇ ਦੈਤ ਬਾਂਕੇ ਉਤੇ ਦੇਵ ਮੰਡੇ ਇਤੈ ਦੇਵ ਰੋਹੇ ਉਤੇ ਦੈਤ ਕੋਪੇ ਭਜੈ ਨਾਹੇ ਗਾੜੇ ਪ੍ਰਿਥੀ ਪਾਏ ਰੋਪੇ ਤਵੈ ਬਿਸਨ ਜੂ ਮੰਤਰ ਐਸੇ ਵਿਚਾਰਿਓ ਮਹਾ ਸੁੰਦਰੀ ਏਸ ਕੋ ਭੇਸ ਤਾਰਿਓ ਮਹਾ ਮੋਹਨੀ ਭੇਸ ਤਾਰਿਓ ਕਨਾਈ ਜਿਨੈ ਨੈਕ ਹੀਰਿਓ ਰਹਿਓ ਸੋ ਲੁਭਾਈ ਇਤੈ ਦੈਤ ਬਾਂਕੇ ਉਤੈ ਦੇਵ ਸੋ ਹੈ ਦੁਹੁ ਛੋਰ ਦੀਨੋ ਮਹਾ ਜੁਧ ਹੈ ਦੋਰਾ ਕਾਲ ਕੂਟ ਅਰ ਚੰਦਰਮਾ ਸਿਵ ਕੋ ਦਇ ਬਨਾਏ ਵਤ ਤਰ ਉਚ ਸ੍ਰਵ ਹਰਹਿ ਦਇ ਸੁਖ ਪਾਏ ਕੌਸਤਕ ਮਨ ਅਰ ਲక్ష్ਮੀ ਆਪਨ ਲਈ ਮੰਗਾਏ ਦੇਵ ਅੰਮ੍ਰਿਤ ਅਸੁਰਨ ਸੁਰਾ ਬਾਂਟਤ ਪਏ ਬਨਾਏ ਚਉਪਈ ਰੰਭਾ ਔਰ ਤਨੰਤਰ ਲੀਓ ਸਭ ਜਗ ਕੇ ਸੁਖ ਕਾਰਨ ਦੀਓ ਤੀਨ ਰਤਨ ਦੀ ਔਰ ਨਿਕਾਰੇ ਤੁਮਹੂ ਤਿਨੋ ਲਖਤ ਹੋ ਪਿਆਰੇ ਸੋਈਆ ਰੀਦ ਰਹੇ ਛਵ ਹੇਰ ਸੁਰਾਸ ਸੋਕ ਨਿਵਾਰਾ ਸੋਕ ਪਜਾਇਓ ਛੋਰ ਵਿਵਾਦ ਕੋ ਦੀਨ ਦੋ ਸੁਭ ਭਾਗ ਭਰਿਓ ਸਭ ਹੂੰ ਹਰਿ ਪਾਇਓ ਕੁੰਜਰ ਕੀਰ ਕਲਾ ਨਿਧ ਕੇ ਹਰੇ ਮਾਨ ਮਰੋਜ ਵਹੇਰ ਹਰਾਇਓ ਜੋ ਤਿਨ ਦੀਨ ਸੋ ਲੀਨ ਸਭੋ ਹਾਸੇ ਕਾਹੂ ਨਾ ਹਾਥ ਹਥਿਆਰ ਉਚਾਇਓ ਭੁਜੰਗ ਛੰਦ ਇਨੈ ਅੰਮ੍ਰਿਤ ਬਾਟਿਓ ਗੁਨੈ ਮਦਿ ਦੀਨੋ ਚਲੇ ਛਿਪਰ ਚੈਲੀ ਛਲੀ ਫੇਸ ਕੀਨੋ ਮਹਾ ਬਸਤਰ ਤਾਰੇ ਇਤੈ ਆਪ ਸੋ ਹੈ ਸਭੈ ਦੈਤ ਦੇਵਾਨ ਕੇ ਚਿਤ ਮੋਹ ਹੈ ਦੋਰਾ ਧਾਰਿਓ ਰੂ ਤ੍ਰੀਕੋ ਤਹਾਂ ਆਪਨ ਤੁਰਤ ਮੁਰਾਰੇ ਛਲੀ ਛਿਨਕ ਮੋਹ ਛਲ ਗਇਓ ਜਿਤੇ ਹੁਤੇ ਅਸੁਰਾਰੇ ਇਤ ਸ੍ਰੀ ਚਿਤ੍ਰਪਖਿਆਨੇ ਪੁਰਖ ਚਰਿਤਰੇ ਭੂਪ ਮੰਤਰੀ ਸੰਵਾਦੇ 123ਵਾਂ ਚਰਿਤਰ ਸਮਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਨਾਰਨੌਲ ਕੇ ਦੇਸ ਮੈਂ ਵਿਜੈ ਸਿੰਘ ਇਕਨਾਥ ਰਹਿਣ ਦਿਵਸ ਡਾਰਿਓ ਰਹੈ ਫੂਲਮਤੀ ਕੇ ਸਾਥ ਵਿਜੈ ਸਿੰਘ ਜਾ ਕੋ ਸਦਾ ਜਪਤ ਆਠੂ ਜਾਮ ਫੂਲਨ ਕੇ ਸੰਗ ਤੋਲੀਐ ਫੂਲਮਤੀ ਜੇ ਨਾਮ ਵਿਜੈ ਸਿੰਘ ਇੱਕ ਦਿਨ ਗਏ ਆ ਖੇਟਕ ਕੇ ਕਾਜ ਪਰਮਰ ਕਲਾ ਕੋ ਰੂਪ ਲਖ ਰੀਜ ਰਹੇ ਮਹਾਰਾਜ ਚਉਪੇ ਤਾਹੀ ਵਿਆਹ ਧਾਮ ਤ੍ਰਿਆਨੀ ਰਾਵ ਹੇਰ ਸੋ ਲਲਚਾਨੀ ਫੂਲ ਮਤੀ ਸੁਨ ਅਦਕਰ ਸਾਈ ਆਦਰ ਸੋ ਤਾ ਕੋ ਗ੍ਰਹਿ ਲਿਆਈ ਤਾਸੋ ਅਦਕ ਨੇਹ ਉਪਜਾਇਓ ਧਰਮ ਭਗਨ ਕਰਤਾ ਹੈ ਬੁਲਾਇਓ ਚਿਤ ਮੈਂ ਅਦਕ ਕੋ ਤ੍ਰਿ ਧਰਿਓ ਤਾ ਕੀ ਨਾਸ ਘਾਤ ਅਟ ਕਰਿਓ ਜਾ ਕੀ ਤ੍ਰਿਆ ਉਪਾਸ਼ਕ ਜਾਨੀ ਵਹਿ ਘਾਤ ਚੀਂਤ ਵੀਰਾਨੀ ਰੁਦਰ ਦੇਹ ਰੋ ਏਕ ਬਨਾਇਓ ਜਾ ਪਰ ਅਗਨਿਤ ਦਰਬ ਲਗਾਇਓ ਦੋ ਸ਼ਬਦ ਤਹਾਂ ਚਲ ਜਾਵੇਂ ਪੂਜ ਰੁਦਰ ਕੋ ਪੁਨ ਘਰ ਆਵੇਂ ਮਟ ਆਛੋ ਉਚੋ ਤੁਜ ਸੋ ਹੈ ਸੁਰ ਨਰ ਨਾਗ ਸੁਰ ਮਨ ਮੋਹੈ ਦੋਹਰਾ ਪੁਰ ਬਾਸਨ ਸੁੰਦਰ ਸਵੈ ਤੇ ਠਾਂ ਕਰੈ ਪਿਆਨ ਮਹਾ ਰੁਦਰ ਕੋ ਪੂਜ ਕੈ ਬਹੁਰ ਬਸੈ ਗ੍ਰਹਿ ਆਨ ੜਿਲ ਏਕ ਦਿਵਸ ਰਾਣੀ ਲੈ ਤਾ ਕੋ ਤਾ ਗਈ ਨਿਜ ਕਰ ਆਸ ਗਹਿ ਵਾਏ ਮੂੰਡ ਕਾਟਤ ਭਈ ਸੀਸ ਕਾਟ ਸ਼ਿਵ ਉਪਰ ਦਇਓ ਚਰਾਇ ਕੈ ਹੋ ਰੋਵਤ ਨਿਰਪ ਪ੍ਰਤਿ ਆਪ ਉਚਾਰਿਓ ਆਇ ਕੈ ਦੁਹਰਾ ਧਰਮ ਭਗਨ ਮੋਇ ਸੰਗ ਲੈ ਰੁਦਰ ਦੇਹ ਰੇ ਜਾਏ ਮੂਡ ਕਾਟ ਨਿਜ ਕਾਰਿਆ ਸਹਿ ਹਰ ਪਰ ਦਿਓ ਚਰਾਏ ਚਉਪੇ ਯੋ ਸੁਨ ਬਾਤ ਤਹਾਂ ਨਿਰਪਿਆਇਓ ਜਹਾ ਤ੍ਰਿਏ ਤੌਣ ਨਾਰ ਕਉ ਘਾਇਓ ਤਾਹੇ ਨਿਹਾਰ ਚਕ੍ਰ ਚਿਤ ਰਹਿਓ ਤ੍ਰੀ ਕੋ ਕਛੁਕ ਬੈਨ ਨਾ ਕਹਿਓ ਦੋਰਾ ਮੂਡ ਕਾਟ ਜਿਨ ਨਿਜ ਕਰਨ ਹਰ ਪਰ ਦਿਓ ਚਰਾਏ ਤੰਨੈ ਤ੍ਰਿਆ ਤਨ ਦੇਸ ਤੇ ਤਨ ਪਿਤਾ ਤਨ ਮਾਏ ਦਾਹ ਦਿਓ ਨਾਰ ਕੋ ਚਿਤ ਤੇ ਸੋਕ ਬਢਾਏ ਮਤੀ ਕੇ ਪਉਣ ਮੈਂ ਬਹੁਰ ਬਸਤ ਪਇਓ ਆਏ ਸਬਤ ਮਾਰ ਨਿਜ ਕਰਨ ਸੋ ਔਰ ਨਿਰਪਹਿ ਦਿਖਰਾਏ ਰਾਜਾ ਕੋ ਨਿਜ ਬਸ ਕੀਓ ਐਸੋ ਚਰਿਤ ਬਨਾਏ ਬ੍ਰਹਮ ਵਿਸ਼ਨ ਸੁਰ ਅਸੁਰ ਸਭ ਰਹਿ ਨਾਦਿਵ ਦਿਨ ਰਾਏ ਵੇਦ ਵਿਆਸ ਹਰ ਵੇਦ ਤ੍ਰਿਅ ਭੇਦ ਸਕੈ ਨਹਿ ਪਾਏ ਇਤ ਸ੍ਰੀ ਚਰਿਤ੍ਰ ਬਖਿਆਨੇ ਤ੍ਰਿਆ ਚਰਿਤਰੇ ਭੂਪ ਮੰਤਰੀ ਸੰਵਾਦੇ 124ਵਾਂ ਚਰਿਤ੍ਰ ਸਮਾਪਤ ਮਸਤ ਸੋ ਮਸਤ ਅਪਜੂ